ਰੀਦਾ ਖਿੰਤੜ ਵੇਖਾਂ ਅਗਲੀਆਂ ਜਿੰਦਨਾ ਕਾਈ ਮੇਖ ਬਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਕੁਝ ਪਹਿਲਾਂ ਤਾਂ ਕਿਹਾ ਗੱਲ ਕੀਤੀ ਆ ਕੋਠੇ ਮੰਡਪ ਬਾੜੀਆਂ ਸੀ ਉਹਦੇ ਵਿੱਚ ਸਾਡਾ ਹੁੰਦਾ ਸਰੀਰ ਕਰਕੇ ਅਸੀਂ ਬੈਠਦੇ ਆ ਇਹ ਸਰੀਰ ਦੀ ਗੱਲ ਹੈ ਲਈ ਹੁਣ ਕੋਠੇ ਮੰਡਪ ਛੱਡ ਕੇ ਸਰੀਰ ਲੈ ਲਿਆ ਗੋਰ ਰੀਤਾ ਖੇੜਾ ਜਿਹੜਾ ਕੋਠੇ ਮੰਡਪ ਮਾੜੀਆਂ ਧਿਆਨ ਰੱਖਦਾ ਉਹਦਾ ਗਾਂ ਸਰੀਰ ਨਾਲ ਜੁੜਿਆ ਉਹਦਾ ਗਾਂ ਨਹੀਂ ਜੁੜਦਾ ਸਰੀਰ ਤੋਂ ਗਾਂ ਨਹੀਂ ਜੁੜ ਸਕਦਾ ਸਰੀਰ ਹੈ ਉਹਦਾ ਫਿਰ ਹਾਂਜੀ ਫਰੀਦਾ ਖਿੰਤੜ ਮੇਖਾਂ ਅਗਲੀਆਂ ਜਿੰਦਨਾ ਕਾਈ ਵੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਜਿਹੜੀ ਖਿੰਤੜ ਹੈ ਮਾਇਆ ਖਿੰਤੜੀ ਮਾਇਆ ਜਿਹੜੇ ਸਰੀਰ ਹੈ ਬਹਲਾ ਮੇਖਾਂ ਅਗਲੀਆਂ ਜਿੰਦ ਨਾ ਕਾਈ ਵੇਖ ਅਬਾਹਲਾ ਸ਼ਰੀਰ ਹੈ ਇਹਦੀ ਵਜ੍ਹਾ ਨਾਲ ਜਿਹੜੀ ਅੰਤਰ ਜਿਹੜੀ ਆਤਮਾ ਹੈ ਉਹ ਮਾਇਆ ਨਾਲ ਜੁੜਦੀ ਹੈ ਇਹ ਅੱਗੇ ਨੂੰ ਮੇਖਾਂ ਲਾ ਕੇ ਜੋੜ ਦਿੰਦੀ ਹੈ ਜਿਵੇਂ ਮੇਖ ਲੱਗ ਜਾਂਦੀ ਹੈ ਨਾ ਕੋਈ ਚੀਜ਼ ਪੱਕੀ ਹੋ ਜਾਂਦੀ ਹੈ ਇਹ ਮਾਇਆ ਨੇ ਆਤਮਾ ਨੂੰ ਐਸੀ ਵੇਖ ਲਗਾਈ ਹੈ ਮਾਇਆ ਇੱਕ ਕਿਸਮ ਦੀ ਮੇਖ ਹੈ ਆ ਸਰੀਰ ਇੱਕ ਕਿਸਮ ਦਾ ਕਿੱਲ ਹੈ ਜਿਹੜਾ ਆਤਮਾ ਨੂੰ ਐਸਾ ਘੜਿਆ ਵਿੱਚ ਦੀ ਕਿ ਮਾਇਆ ਨਾਲ ਜੋੜਦੀ ਉਹ ਮਾਇਆ ਦਾ ਮੋਹ ਕਹਿੰਦਾ ਹੈ ਮਾਇਆ ਮੋਹ ਰੂਪ ਚ ਹੋ ਕੇ ਮਾਇਆ ਮੋਹ ਰੂਪ ਬਣ ਕੇ ਆਤਮਾ ਨੂੰ ਆਪਣੇ ਨਾਲ ਜੋੜ ਲੈਂਦੀ ਛੱਡਦੀ ਹੋਈ ਨਹੀਂ ਖਿੱਥੜ ਮੇਖਾਂ ਅਗਲੀਆਂ ਮੇਖਾਂ ਅਗਲੀਆਂ ਜਿੰਦਨਾ ਕਾਈ ਮੇਖ ਜਿੰਦਨਾ ਕਾਈ ਮੇਖ ਆਤਮਾ ਨਹੀਂ ਜੁੜਦੀ ਆਤਮਾ ਨਹੀਂ ਮੇਖ ਬਣਦੀ ਮਾਇਆ ਮੇਖ ਬਣਦੀ ਹੈ ਆਤਮਾ ਨਹੀਂ ਮੇਖ ਬਣਦੀ ਹੈ ਦੇਖੋ ਜਿਹੜਾ ਸਰੀਰ ਛੱਡ ਜਾਣੀ ਹੈ ਮਿੱਟੀ ਅਗਲੇ ਸਰੀਰ ਜਿਹੜਾ ਮਰਜ਼ੀ ਦੇ ਦੋ ਆਤਮਾ ਨੂੰ ਇਹਦੇ ਇਹ ਨਹੀਂ ਵੀ ਇਹੀ ਮਿੱਟੀ ਦੋ ਮੈਨੂੰ ਇਹੀ ਸਰੀਰ ਦੋ ਜੇ ਜਿੰਦ ਮੇਖ ਬਣੀ ਹੋਵੇ ਤਾਂ ਉਹੀ ਸਰੀਰ ਕਹੇ ਮੈਨੂੰ ਉਹੀ ਦੋ ਇਹ ਸਰੀਰ ਛੱਡੇ ਤੋਂ ਬਾਅਦ ਵੀ ਦੂਏ ਮਾਇਆ ਨਾਲ ਜੋੜਦਾ ਮਿੱਟੀ ਛੱਡੀ ਤੋਂ ਬਾਅਦ ਵੀ ਮਿੱਟੀ ਨਾਲੇ ਜੋੜਦੀ ਹੈ ਉਦੋਂ ਕੀ ਹੈ ਅੱਖਾਂ ਚਾਹੀਦੀਆਂ ਨੇ ਕੁਝ ਦੇਖਣ ਨੂੰ ਉਹ ਕਹਿੰਦਾ ਵੀ ਹੋਰ ਐ ਤਾਂ ਮਿਲਦੀਆਂ ਨਹੀਂ ਹੋਰ ਉਹ ਕਹਿੰਦਾ ਕੋਈ ਹੋਵੇ ਅੱਖ ਦਾ ਕੀ ਸੰਸਾਰੇ ਦੇਖਣ ਬਈ ਨੱਕ ਚਾਹੀਦਾ ਖੁਸ਼ਬੂ ਲੈਣ ਨੂੰ ਕਹਿੰਦਾ ਆ ਤਾਂ ਮਿਲਣਾ ਨਹੀਂ ਕਹਿੰਦਾ ਦੂਆ ਸਹੀ ਆਪਾਂ ਨੂੰ ਕੀ ਫਰਕ ਸਾਧਨ ਹੈ ਤਾਂ ਦੇਖਣ ਵਾਲਾ ਉਹ ਚਾਹੀਦਾ ਜਵਾਨ ਚ ਉਹ ਕਹਿੰਦਾ ਦੂਈ ਲੈ ਲੋ ਸਰੀਰ ਚਾਹੀਦਾ ਦੂਆ ਲੈ ਲਓ ਉਹ ਕਹਿੰਦਾ ਕੋਈ ਫਰਕ ਨਹੀਂ ਲੈਣਾ ਤਾਂ ਰਸ ਮਾਇਆ ਦਾ ਹੀ ਨੇ ਨਾ ਮਾਇਆ ਦਾ ਰਸ ਲੈਣ ਦਾ ਸਾਧਨ ਚਾਹੀਦਾ ਇੱਕ ਗਿਆ ਦੂਆ ਸਹੀ ਚਿੰਤਨ ਕਾਈ ਮੇਖ ਖੇਤੜ ਮੇਖਾਂ ਮਾਇਆ ਜਿਹੜੀ ਆ ਇਹ ਬੰਨਦੀ ਆ ਸਾਨੂੰ ਝੂਠੀ ਮਾਇਆ ਆਪ ਬੁਧਾਇਆ ਮਾਇਆ ਝੂਠੀ ਹੈ ਇਹਨੂੰ ਬਣਾਇਆ ਤਾਂ ਆਪਣੇ ਆਪ ਇਹਨੂੰ ਮੋਹ ਤਾਂ ਆਪਣੇ ਆਪੇ ਪੈਦਾ ਕੀਤਾ ਪਰ ਉਹ ਬੇਖਬਰ ਬਣ ਅਗਲੀਆਂ ਜਿੰਨਾਂ ਕਾਈ ਮੇਖ ਅਗਲੀਆਂ ਅਗਲੀਆਂ ਜਿਹੜੀਆਂ ਜੂਨਾਂ ਨੇ ਐ ਸਰੀਰ ਦੀ ਵਜ੍ਹਾ ਨਾਲ ਅਗਲੀਆਂ ਜੂਨਾਂ ਪੈਣਾ ਤਾਂ ਜੇ ਸਰੀਰ ਦਾ ਖਿਆਲ ਛੱਡ ਦੇਵੇਂ ਅਗਲੀ ਜੂਨ ਚ ਪਏ ਦੀ ਐ ਸਰੀਰ ਨੇ ਤੈਨੂੰ ਅਗਲੀਆਂ ਜੂਨਾਂ ਨਾਲ ਜੋੜਨਾ ਵਰਨਾ ਤੇਰੇ ਜਿੱਦ ਵਿੱਚ ਤਾਂ ਕੋਈ ਐਸੀ ਹੈ ਨਹੀਂ ਸਰੀਰ ਨੇ ਜੋੜਨਾ ਹਾਂ ਖੰਤੜ ਸਰੀਰ ਨੂੰ ਕਹਿੰਦੇ ਨੇ ਹਾਂ ਖੰਤੜ ਵੇਖਾਂ ਅਗਲੀਆਂ ਜਿੰਦਨਾ ਕਾਈ ਵੇਖ ਬਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਜਿਹੜੀ ਜਿੰਦਾ ਉਹਦਾ ਪਰਮੇਸ਼ਰ ਨੂੰ ਰੋੜਦੀ ਫਿਰਦੀ ਆ ਉਹਦਾ ਕੋਈ ਸਰੀਰ ਲੈ ਕੇ ਹੋਰ ਰੋੜਦੀ ਫਿਰਦੀ ਆ ਉਹ ਨਹੀਂ ਸੀਗੀ ਅਸਲ 'ਚ ਕਿਉਂਕਿ ਪਰਮੇਸ਼ਰ ਮਿਲਿਆ ਨਹੀਂ ਇਸ ਕਰਕੇ ਦੂਆ ਸਰੀਰ ਚਾਹੀਦਾ ਕਿਉਂਕਿ ਤੁਰ ਪਹੁੰਚ ਨਹੀਂ ਸਕੇ ਇਸ ਕਰਕੇ ਰਾਜ ਸਵਾਰੀ ਹੁਣ ਹੋਰ ਚਾਹੀਦੀ ਹੈ ਤੁਰ ਪਹੁੰਚਣ ਵਾਸਤੇ ਇੱਕ ਟਾਰਗੇਟ ਤੇ ਪਹੁੰਚਣਾ ਸੀ ਪਹੁੰਚ ਨਹੀਂ ਸਕੇ ਤੇ ਲੱਤਾਂ ਜਿਹੜੀਆਂ ਨੇ ਉਹ ਜਵਾਬ ਦੇ ਗਈਆਂ ਤੇ ਦੂਜੀਆਂ ਲੱਤਾਂ ਚਾਹੀਦੀਆਂ ਨੇ ਹੁਣ ਉੱਥੇ ਪਹੁੰਚਣ ਵਾਸਤੇ ਤੁਰਨ ਵਾਸਤੇ ਨਹੀਂ ਤਾਂ ਉੱਥੇ ਰਹਿ ਕੋਈ ਹਾਂਜੀ ਚੱਲੇ ਬਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਸਾਇਕ ਸੇਖ ਆਪੋ ਆਪਣੀ ਬਾਰੀ ਸਾਰੇ ਚੱਲਦੇ ਨੇ ਚਲੇ ਜਾਂਦੇ ਨੇ ਪਰ ਜੇ ਸਰੀਰ ਨਾਲ ਹੋ ਆ ਤਾਂ ਅਗਲੀ ਅਗਲਾ ਜਨਮ ਹੁੰਦਾ ਹੀ ਰਹੂਗਾ ਚਾਹ ਮਸਾਇਕ ਹੋਵੇ ਚਾਹ ਸ਼ੇਖ ਹੋਵੇ ਇਹ ਮੁਸਲਮਾਨ ਜਿਹੜੇ ਨੇ ਉਹਨਾਂ ਨੂੰ ਕਬੀ ਫਰੀਦ ਉਹਨਾਂ ਵਾਸਤੇ ਸਪੈਸ਼ਲ ਮਤਲਬ ਹੈ ਕਹਿੰਦਾ ਉਹ ਉਹਨਾਂ ਦੀ ਭਾਸ਼ਾ ਖਿੱਦੜ ਵਗੈਰਾ ਤਾਂ ਹੀ ਵਰਤੀ ਜਾਂਦੀ ਗੋਰੀਆਂ ਆਏ ਪਏ ਵੀ ਉਹੀ ਆ ਗੋਰੀਆਂ ਆਏ ਪਏ ਵੀ ਉਹੀ ਉਹਨਾਂ ਦੀ ਭਾਸ਼ਾ ਵਰਤੀ